ਘਟ ਘਟ ਗੁਪਤਾ ਗੁਰਮੁਖ ਗੁਪਤਾ ਘਟ ਘਟ ਗੁਪਤਾ ਜਿਹੜਾ ਤਾਂ ਰਹਿੰਦਾ ਹਿਰਦੇ ਵਿੱਚ ਜਿਹੜਾ ਤਾਂ ਲੈਂਦਾ ਸਾ ਹਿੱਸਾ ਇਹਦਾ ਇੱਕ ਪੈਰ ਤਾਂ ਇਹਦਾ ਹਿਰਦੇ ਵਿੱਚ ਹੈ ਜਾਂ ਇੱਕ ਹੱਥ ਤਾਂ ਹਿਰਦੇ ਵਿੱਚ ਹੈ ਉਹ ਹਾਰਟ ਨੂੰ ਚਲਾਉਂਦਾ ਸਾਹ ਲੈਂਦਾ ਹੱਥ ਕੰਨ ਤਿਰਕੁੰਡੀ ਦੇ ਦਿਮਾਗ ਵਿੱਚ ਹੈ ਉਹ ਪ੍ਰਗਟ ਹੈ ਕਾਠ ਵਾਲਾ ਜਿਹੜਾ ਗੁਪਤਾ ਹੈ ਜਿਹੜਾ ਅੱਖਾਂ ਨਹੀਂ ਝਾਕਦਾ ਤਿਰਕੁੜੀ ਦਿਮਾਗ 'ਚ ਹੈ ਉਹ ਮੁਕਤਾ ਹੈ ਉਹਨੇ ਮੁਕਤਾ ਹੋਣਾ ਘਟ ਘਟ ਗੁਪਤਾ ਗੁਰਮੁਖ ਮੁਕਤਾ ਕਾਦੋ ਉਹ ਗੁਰਮੁਖ ਬਣ ਕੇ ਹੋ ਮੁਕਤਾ ਗੁਰਮੁਖ ਜਿੰਨਾ ਚਿਰ ਰਹੇਗਾ ਤਿਰਕੁੜੀ ਜੋ ਉਹਨਾਂ ਚਿਰ ਮੁਕਤਾ ਨਹੀਂ ਹੁੰਦਾ ਜਿੰਨਾ ਚਿਰ ਤਰਕੁੜੀ ਜਿਹੜਾ ਦਿਮਾਗ ਜਾਂਦਾ ਗੁਰਮੁਖ ਨਹੀਂ ਬਣਦਾ ਮੁਕਤਾ ਨਹੀਂ ਹੈ ਜਿੰਨਾ ਚਿਰ ਮਨਮੁਖ ਹੈ ਮੁਕਤਾ ਨਹੀਂ ਹੈ ਜਾਂ ਗੁਰਮੁਖ ਹੋ ਜੂ ਫਿਰ ਮੁਕਤਾ ਮੁਕਤਾ ਇਹਨੇ ਹੋਣਾ ਜਿਹੜਾ ਖੋਪੜੀ 'ਚ ਬੈਠ ਲਾ ਕੇ ਸ਼ੈਤਾਨ ਹੈ ਜਿਹੜਾ ਜਿਹਨੂੰ ਸ਼ੈਤਾਨ ਕਹਿੰਦੇ ਨੇ ਇਨਸਾਨ ਜਦੋਂ ਬਣ ਗਿਆ ਉਦੋਂ ਮੁਕਤਾ ਹੋ ਜੂ ਪਹਿਲਾਂ ਇਨਸਾਨ ਬਣੂ ਫਿਰ ਗੁਰਮੁਖ ਬਣੂ ਇਨਸਾਨ ਕਿਵੇਂ ਬਣੂਗਾ ਇਨਸਾਨ ਭਗਵਾਨ ਦੀ ਗੱਲ ਮੰਨਦਾ ਹੁੰਦਾ ਸ਼ੈਤਾਨ ਭਗਵਾਨ ਦਾ ਵਿਰੋਧੀ ਹੁੰਦਾ ਇਨਸਾਨ ਉਹ ਕਹਿੰਦੇ ਨੇ ਦੇਵਤੇ ਨੂੰ ਉਰਦੂ ਵਾਲੇ ਉਰਦੂ ਭਾਸ਼ਾ 'ਚ ਇਨਸਾਨ ਦੇਵਤੇ ਨੂੰ ਕਹਿੰਦੇ ਨੇ ਬਲਿਹਾਰੀ ਗੁਰ ਆਪਣੇ ਦਿਵਾੜੀ ਸਤ ਬਾਹਰ ਜਿਨ ਮਾਨਸ ਤੇ ਦੇਵਤੇ ਕੀਏ ਜਦੋਂ ਦੇਵਤਾ ਬਣਦਾ ਤਾਂ ਗੁਰਬਾਣੀ ਨੂੰ ਸਤ ਸਤ ਕਰਕੇ ਮੰਨਣ ਲੱਗ ਜਾਂਦਾ ਇਨਸਾਨ ਬਣ ਗਿਆ ਦੇਵਤਾ ਇਨਸਾਨ ਹੈ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ ਦੇਵਤਾ ਦੂਏ ਦਾ ਹੱਥ ਨਹੀਂ ਖਾਂਦਾ ਆਪਣੀ ਰੁੱਖੀ ਸੁੱਕੀ ਖਾ ਕੇ ਗੁਜ਼ਾਰਾ ਕਰਦਾ ਸਬਰ ਸੰਤੋਖ ਵਾਲਾ ਹੈ ਗੁਰਬਾਣੀ ਤੇ ਭਰੋਸਾ ਰੱਖਣ ਵਾਲਾ ਹੈ ਦੇਵਤਾ ਦੇਵਤੇ ਤੋਂ ਗਾਹਾਂ ਗੁਰਮੁਖ ਹੈ ਦੇਵਤੇ ਦੀ ਆਖਰੀ ਸਟੇਜ ਗੁਰਮੁਖ ਹੈ ਦੇਵਤੇ ਮੁਕਤ ਨਹੀਂ ਹੈ ਦੇਵਤੇ ਹੰਕਾਰੀ ਹੁੰਦੇ ਅਵਮਾਨ ਉਤਾਰਨ ਦੇਵਤਿਆਂ ਮੈਂ ਕਹਾਂ ਸੁਣ ਸੁਭ ਦੇਵਤਾ ਤਾਂ ਗੁਰੂ ਹੁੰਦੇ ਨੇ ਦੇਵਤਾ ਦੇ ਤਾਂ ਗੁਰੂ ਨੇ ਦੇਵਤਾ ਦੇ ਤਾਂ ਰਾਜੇ ਹੁੰਦੇ ਨੇ ਰਾਜਿਆਂ ਨੂੰ ਬੋਲਦੇ ਨੇ ਦੇਵਤਾ ਬਹੁਤ ਵੱਡੀ ਚੀਜ਼ ਨਹੀਂ ਸੰਤਾਂ ਨੇ ਆਪਣੇ ਆਪ ਨੂੰ ਬਹੁਤ ਵੱਡੇ ਸਮਝ ਲਿਆ ਸੀ ਸੰਤ ਸਭਾ ਦੀ ਜੈ ਕਰਨ ਲੱਗੇ ਦੇਵਤਾ ਨੇ ਆਪਣੇ ਆਪ ਨੂੰ ਵੱਡਾ ਸਮਝ ਲਿਆ ਦੇਵਤੇ ਪ੍ਰਚਾਰੇ ਹੋਣੇ ਵਿਸ਼ਨੂੰ ਦੇ ਪੰਡਤ ਦੇ ਸੰਤ ਪ੍ਰਚਾਰੇ ਨੇ ਸੰਸਤਾਂ ਦੇ ਉਹ ਸੰਤ ਸੀ ਇਹਨਾਂ ਦੇ ਦੇਵਤੇ ਹੁੰਦੇ ਵਿਸ਼ਨੂੰ ਦੇ ਦੇਵਤੇ ਨੇ ਦੇਵਤਿਆਂ ਦਾ ਅਵਤਾਰ ਹੈ ਅੰਦਰ ਵਿਸ਼ਨੂੰ ਦਾ ਅਵਤਾਰ ਹੈ ਦੇਵਤੇ ਇਹਨਾਂ ਨੇ ਦੇਵਤਾ ਕੋਈ ਬਹੁਤ ਵੱਡੀ ਚੀਜ਼ ਤਾਂ ਨਹੀਂ ਹੈ ਅੰਦਰਲੇ ਨੂੰ ਦੇਵ ਕਿਹਾ ਅੰਦਰ ਦੇਵ ਨੂੰ ਜਾਣਾ ਜਿਹੜਾ ਅੰਦਰ ਦੇਵ ਹੈ ਅੰਦਰ ਵਾਲਾ ਜਿਹੜਾ ਗੁਪਤ ਹੈ ਉਹ ਦੇਵ ਹੈ ਜਿਹੜਾ ਤਿਰਕੁਟੀ ਜਾਂ ਸ਼ੈਤਾਨ ਹੈ ਉਹ ਸ਼ੈਤਾਨ ਅੰਦਰਲਾ ਦੇਵਤਾ ਬਾਹਰਲਾ ਸ਼ੈਤਾਨ ਜਿੱਦਣ ਬਾਹਰਲਾ ਇਨਸਾਨ ਬਣ ਕੇ ਗੁਰਮੁਖ ਬਣ ਗਿਆ ਗੁਰਮੁਖ ਦੇਵਤਾ ਹੁੰਦਾ ਦੇਵ ਦੇਵਤਾ ਨਹੀਂ ਬਲਕਿ ਅੰਦਰਲਾ ਦੇਵ ਹੈ ਦੇਵਤਾ ਹੋਤੀ ਜਾਂ ਦੇਵ ਹੋਤੀ ਹੈ ਦੇਵ ਤਾਜ ਨਾਲ ਲੱਗਦਾ ਹੈ ਸਰੀਰ ਨਾਲ ਲੱਗਦਾ ਹੈ ਦੇਵ ਦੇ ਤਾਰੀ ਨਹੀਂ ਹੁੰਦਾ ਦੇਵ ਸੁਧ ਆਤਮਾ ਨੂੰ ਕਹਿੰਦੇ ਨੇ ਦੇਵਤੇ ਨੇ ਜੇ ਸੁਧ ਹੋ ਕੇ ਦੇਵ ਬਣਦੇ ਫਿਰ ਇਹ ਦੇਵਤਾ ਬਣ ਕੇ ਦੇਵਤਾ ਵੀ ਦੇਵੇ ਬਣ ਜਾਂਦਾ ਹੈ ਇਹ ਹੋ ਜਾਂਦੇ ਨੇ ਤੋਏ ਇਹ ਮੁਕਤਾ ਹੋ ਕੇ ਗੁਰਮੁਖ ਮੁਕਤਾ ਹੋ ਕੇ ਦੇਵ ਦੇ ਵਿੱਚ ਸਮਾ ਜਾਂਦਾ ਇੱਕ ਹੋ ਜਾਂਦਾ ਅੰਤਰ ਬਾਹਰ ਸ਼ਬਦ ਸੁਜੁਗਤਾ ਅੰਦਰ ਬਾਹਰ ਫਿਰ ਕਿਹੜੀ ਯੁਕਤੀ ਨਾਲ ਹੋਊਗਾ ਸ਼ਬਦ ਦੀ ਯੁਕਤੀ ਸ਼ਬਦ ਦੀ ਯੁਕਤੀ ਹੈ ਸ਼ਬਦ ਵਿੱਚ ਸਮਾਇਆ ਹੋਇਆ ਜੇ ਸ਼ਬਦ ਹੈ ਤਾਂ ਪ੍ਰਗਟ ਹੈ ਜੇ ਬੋਲਦਾ ਤਾਂ ਪ੍ਰਗਟ ਹੈ ਚੁੱਪ ਹੈ ਤਾਂ ਗੁਪਤ ਹੈ ਜੇ ਬੋਲਦਾ ਬਰੇ ਹੋਏ ਆਦੂ ਨੂੰ ਬੁਲਾਉਂਦੇ ਨੇ ਜੇ ਜਵਾਬ ਦੇਵੇ ਤਾਂ ਜਿੰਦਾ ਪ੍ਰਗਟ ਹੋ ਗਿਆ ਬੋਲੇ ਤੇ ਪ੍ਰਗਟ ਹੁੰਦਾ ਹੈ ਆਤਮਾ ਬੋਲ ਕੇ ਪ੍ਰਗਟ ਹੁੰਦੀ ਪਰਮੇਸ਼ਰ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਬੋਲ ਕੇ ਆਵਾਜ਼ ਨਾਲ ਜਹਰਾ ਜਹਰਾ ਕੌਣ ਹੈ ਨਾਨਕ ਕਾ ਪਾਤਸ਼ਾਹ ਜਿਸੇ ਜਹਰਾ ਜਹਰਾ ਸ਼ਬਦ ਰੂਪ ਚ ਜਹਰਾ ਪਰਮੇਸ਼ਰ ਸ਼ਬਦ ਰੂਪ ਦੇ ਵਿੱਚ ਦਰਸ਼ਨ ਹੋ ਰਹੇ ਨੇ ਜੋਤ ਰੂਪ ਵਿੱਚ ਤਾਂ ਗੁਪਤ ਹੈ ਸ਼ਬਦ ਨਾਲ ਸੰਪਰਕ ਹੋਣਾ ਸੁਰਤ ਦਾ ਸੁਰ ਦੇ ਸ਼ਬਦ ਦਾ ਮੇਲ ਹੋਣਾ ਸ਼ਬਦ ਰੂਪ ਵਿੱਚ ਜ਼ਾਹਰ ਹੈ ਜੋਤ ਰੂਪ ਵਿੱਚ ਗੁਪਤ ਹੈ ਅੰਤਰ ਬਾਹਰ ਸ਼ਬਦ ਸੇ ਜੁੜਤਾ ਅੰਤਰ ਬਾਹਰ ਸ਼ਬਦ ਸੇ ਜੁੜਤਾ ਬਾਹਰ ਸਰਵ ਵਿਆਪੀ ਹੈ ਚਾਹੇ ਗੁਪਤ ਪਰ ਜੇ ਸ਼ਬਦ ਹੈ ਅੰਦਰ ਸ਼ਬਦ ਹੈ ਜਿਹੜਾ ਅੰਦਰ ਸ਼ਬਦ ਉਹ ਤੋਂ ਪਤਾ ਲੱਗਦਾ ਵੀ ਪਰਮੇਸ਼ਰ ਹੈਗਾ ਉਹਦਾ ਨਹੀਂ ਹੋਰ ਕੋਈ ਸਬੂਤ ਨਹੀਂ ਕਣ ਕਣ ਚ ਭਗਵਾਨ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਸਮਝੇ ਨਹੀਂ ਇਸ ਗੱਲ ਦੀ ਕਣ ਕਣ ਚ ਕਹਿਣ ਵਾਲਿਆਂ ਨੂੰ ਮੂਰਤੀਆਂ ਚੋਂ ਦਰਸ਼ਨ ਹੋਏ ਹੋਏ ਨੇ ਦਰਸ਼ਨ ਵੀ ਵਾਰੇ ਹੋਏ ਨੇ ਔਰ ਦਰਸ਼ਨ ਵੀ ਅੱਖਾਂ ਵਾਲੇ ਹੋਏ ਨੇ 72 ਵਾਰ ਜਿਨ੍ਹਾਂ ਨੇ ਦਰਸ਼ਨ ਕਰਾਏ ਨੇ ਨਾਮਦੇਵ ਨੂੰ ਅੱਖਾਂ ਨਾਲ ਕਰਾਏ ਹੋਣੇ ਨੇ ਪਰ ਹੋਰ ਕਾਹਦੇ ਨਾਲ ਕਰਾਏ ਨੇ ਗੁਰਬਾਣੀ ਦਾ ਇਸ ਗੱਲ ਦੀ ਬੰਦੀ ਹੋ ਰਹੀ ਕਹਿੰਦੇ ਜੇ ਇੱਕ ਵਾਰ ਦਰਸ਼ਨ ਹੋ ਜਾਣ ਦੁਆਰਾ ਵਿਚਾਲੇ ਪੜਦਾ ਹੁੰਦਾ ਹੀ ਨਹੀਂ ਗੁਰਬਾਣੀ ਕੁਝ ਹੋਰ ਕਹਿੰਦੀ ਹੈ ਬਾਹਰ ਡੋਲੇ ਸੇ ਭਰ ਭੁਲਾਈ ਜਿਹੜੇ ਬਾਹਰ ਡੋਲਦੇ ਨੇ ਤਾਂ ਭਰ ਭੁਲਾਈ ਹੈ ਭਰਮ ਵਿੱਚ ਬੋਲੇ ਹਨ ਸਾਰੀਆਂ ਵਤਾਂ ਗੁਰਮਤ ਤੋਂ ਖਿਲਾਫ ਨੇ ਗੁਰਮਤ ਸਾਰੀਆਂ ਵਤਾਂ ਤੋਂ ਖਿਲਾਫ ਅਸਾਂ ਕਿਸੇ ਨੂੰ ਕੁਛ ਜਦ ਮਿਲਿਆ ਹੀ ਨਹੀਂ ਤਾਂ ਇਹ ਜੇ ਝੂਠ ਬੋਲ ਲੈ ਗੁਰਬਾਣੀ ਕੋ ਗਿਆਨ ਹੈ ਗਿਆਨ ਨਾਲ ਦਰਸ਼ਨ ਕਰਾਉਣੇ ਨੇ ਸਮਝਾਉਣਾ ਉਹਨਾਂ ਕੋ ਹੈ ਕੁਛ ਕੁਝ ਨਹੀਂ ਕਹਾਣੀਆਂ ਝੂੜ ਦਾ ਸਹਾਰਾ ਲੈ ਲਿਆ ਝੂੜ ਬੋਲਤਾ ਲੋਕਾਂ ਦੀ ਸ਼ਰਧਾ ਹੋ ਗਈ ਉਹਦੇ ਤੇ ਹੋਰ ਤਾਂ ਕੁਝ ਨਹੀਂ ਹੈ ਜਿਵੇਂ ਦੇ ਨੂੰ ਦਰਸ਼ਨ ਹੋਏ ਨੇ ਕਿਸੇ ਹੋਰ ਨੂੰ ਵੀ ਹੋਏ ਇੱਥੇ ਦਾ 35 36 ਬੈਠੇ ਨੇ ਜਿਹਨਾਂ ਨੂੰ ਹੋਏ ਨੇ ਥੋੜੇ ਜਿਹਾ ਟਾਈਮ 'ਚ ਗੁਰਬਾਣੀ ਦੀ 35 36 ਆਦਮੀ ਬੈਠਾ ਦੀ ਬਾਣੀ ਹੈ ਕੋਈ ਗੱਲ ਕਹਿ ਰਹੇ ਨੇ ਉਹ ਨਾ ਜਦੂਆ ਕਿਉਂ ਨਹੀਂ ਪੈਦਾ ਹੋਇਆ ਹੋਇਆ ਜਾਈ ਫਿਰ ਕਿਤੇ ਹੋਰ ਨੇ ਕਿਉਂ ਨਹੀਂ ਜੱਫੀ ਪਾਈ ਉਹਨੂੰ ਲੋਹੇ ਦੀ ਗਰਮ ਕੀਤੀ ਹੋਈ ਲੱਠ ਨੂੰ ਇਹ ਆਪ ਤਾਂ ਕੋਈ ਪਾ ਕੇ ਦਿਖਾਵੇ ਕੋਈ ਹੋਰ ਹੋਰ ਕਾ ਕਿਉਂ ਨਹੀਂ ਪੈਦਾ ਹੋਈ ਜਿਹੜੀ ਜਲ ਗਈ ਧਰੂ ਬਚ ਗਿਆ ਸਭ ਝੂਠ ਬੋਲੇ ਹੋਏ ਨੇ ਇਸ ਵਿਧੀ ਨਾਲ ਕਿੰਨੇ ਤਰਕੇ ਕੋਈ ਗਿਣਤੀ ਨਹੀਂ ਗੁਰਬਾਣੀ ਕਹਿੰਦੀ ਦੂਜੀ ਵਿਧੀ ਨਾਲ ਦੂਜਾ ਤਰਿਆ ਹੋਇਆ ਕੋਈ ਦਿਖਾਓ ਇੱਕ ਕਾਰਨ ਇੱਕ ਵਿਧੀ ਨਾਲ ਕਰਿਆ ਦੂਜਾ ਦੂਜੀ ਵਿਧੀ ਨਾਲ ਕਰਿਆ ਅੱਡ ਅੱਡ ਕਹਾਣੀ ਸਭ ਸਾਖੀ ਨਾਲ ਡੋਲ ਕਿਸਮ ਦਾ ਹਣਕ ਮੈਂ ਨਾ ਦੂਏ ਨੂੰ ਹੋਰ ਕਿਸੇ ਵਿਧੀ ਨਾਲ ਹੋਇਆ ਦਰਸ ਉਦਾਂ ਨਹੀਂ ਹੋਇਆ ਉਹ ਵਿਧੀ ਦੁਬਾਰਾ ਕਾਮਯਾਬ ਨਹੀਂ ਹੋਈ ਐਨੀ ਬੁੱਧੀ ਹੋਣੀ ਸੀ ਵੀ ਅਸੀਂ ਕੀ ਲਿਖ ਰਹੇ ਹਾਂ ਐਨੀ ਅਕਲ ਨਹੀਂ ਸੀ ਵੀ ਲਿਖ ਕੀ ਰਹੇ ਇੱਕੋ ਵਿਧੀ ਲਿਖ ਜੇ ਲਿਖਣੀ ਸੀ ਸਾਰਿਆਂ ਦੀ ਇਸ ਕਰਕੇ ਫੰਕਸ਼ਨ ਕੀ ਵਿਧੀ ਸਭ ਕੋ ਜਾਣਾ ਛੁੱਟਣ ਕੀ ਇੱਕ ਛੁੱਟਣ ਦੀ ਵਿਧੀ ਉਹ ਇੱਕ ਹੈ ਇਹਨੂੰ ਜਾਣਦਾ ਹੀ ਕੋਈ ਹੈ ਫੰਕਸ਼ਨ ਕੀ ਵਿਧੀ ਸਭ ਕੋ ਜਾਣਾ ਛੁੱਟਣ ਕੀ ਇੱਕ ਕੋਈ ਕੋਈ ਕੋਈ ਜਾਣਦਾ ਹੁੰਦਾ ਕਦੇ ਉਹ ਬਤਾਉਣ ਵਾਲੀਆਂ ਵਿਧੀ ਹੈ ਮੰਨਣ ਵਾਲਿਆਂ ਨੂੰ ਕਦੇ ਕਿਸੇ ਨੂੰ ਦਰਸ਼ਨ ਨਹੀਂ ਹੋਏ ਬੜੇ ਬੜੇ ਸੰਤ ਹੋਏ ਉਹਨਾਂ ਨੂੰ ਨਹੀਂ ਹੋਏ ਝੂਠ ਬੋਲਦਾ ਮਨਮੁਖੀ ਬਿਨਸੈ ਆਵੇ ਜਾਏ ਨਾਨਕ ਗੁਰਮੁਖੀ ਸਾਚ ਸਮਾਏ ਮਨਮੁਖ ਜਿੰਨਾ ਚਿਰ ਹੈਗਾ ਉਹਨਾਂ ਚਿਰ ਆਉਂਦਾ ਜਾਂਦਾ ਰਹਿਣਾ ਬਿਨਸਾ ਰਹਿਣਾ ਸਰੀਰ ਧਾਰਨ ਕਰਦਾ ਮਰ ਜਾਂਦਾ ਜਾਂਦਾ ਮਰਦਾ ਰਹਿੰਦਾ ਮਨਮੁਖੀ ਜਿੰਨਾ ਚਿਰ ਰਹੂਗਾ ਬਿਨਸਾ ਆਵਾ ਜਾਏ ਨਾਨਕ ਗੁਰਮੁਖੀ ਸਾਚ ਸਮਾਏ ਨਾਨਕ ਗੁਰਮੁਖੀ ਸਾਚ ਸਮਾਏ ਜਦ ਗੁਰਮੁਖ ਹੋ ਜਾਂਦਾ ਫਿਰ ਸੱਚ ਵਿੱਚ ਸਮਾ ਜਾ